लाग अखे मजबूर हमें कि तू बैण दा कबन मंगावा किन जावा परदेस दे विच अजे उजड़ गया ਕਿਵੇਂ ਮਿੰਨਤ ਲੈਨ ਦੇ ਚਾਵਾਂ ਕਿਨ ਜਾਵਾਂ ਨਹੀਂ ਮਿਲਦਾ ਪਾਣੀ ਪੀਵਣ ਦਾ ਜ਼ਿਮਾਨ ਦੇ ਵਿੱਚ ਮਜਬੂਰੀ ਨਾ ਵਿੱਚ ਮਜਬੂਰੀ ਮਨਜ਼ੂਰ ਹੈ ਤਸ ਪਰ ਹੁਸਨ ਕਿਤੇ ਕਿਤੋਂ ਪਾਣੀ ਮੈਂ ਗਿਨ ਆਵਾਂ ਕਿਨ ਜਾਵਾਂ